ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਰਾਰਾ ਰਸ ਨਿਰਸ ਕਰ ਨਿਰਸ ਕਰ ਜਾਂਦੇ ਜਿਹੜਾ ਇਸ ਵਕਤ ਰਸ ਹੈ ਤੈਨੂੰ ਮਾਇਆ ਦਾ ਐਕਚੁਅਲੀ ਮਾਇਆ ਜ਼ਹਿਰ ਬੇਸਕ ਬੇਖਰ <laughs> ਤੈਨੂੰ ਮਿੱਠੀ ਲੱਗਦੀ ਹੈ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਵਿਖਿਆ ਦੇ ਰਸ ਜਿਹੜੇ ਮਿੱਠੇ ਲੱਗਦੇ ਨੇ ਤੈਨੂੰ ਇਹ ਤੇਰੇ ਵਾਸਤੇ ਰਸ ਬਣੇ ਹੋਏ ਨੇ ਜੇ ਤੂੰ ਗਿਆਨਵਾਨ ਹੈ ਤੈਨੂੰ ਪਤਾ ਵੀ ਨਾਲੇ ਜਾਣਦਾ ਵੇ ਮਾਇਆ ਵਿਖਿਆ ਇਹਨੂੰ ਵਿਖਿਆ ਮਰਦਾ ਕਹਿਣ ਸੁਣਿਆ ਹੋਇਆ ਸਮਝਿਆ ਹੋਇਆ ਪ੍ਰਚਾਰ ਕਰਦਾ ਫਿਰ ਇਹਨੂੰ ਡਰਸ ਕਿਉਂ ਨਹੀਂ ਕਰਦਾ ਵਿਖਿਆ ਤਾਂ ਮੂੰਹ ਕਾਹਦੇ ਲਈ ਮੋੜਦਾ ਇਹਨੂੰ ਨਿਰਾਸ਼ ਕਰਕੇ ਜੇ ਜਾਣ ਲੇਗਾ ਫਿਰ ਗੱਲ ਬਣਨੀ ਹੈ ਨਿਰਾਸ਼ ਕਰਕੇ ਅਜੇ ਤਾਂ ਜਾਣਿਆ ਨਹੀਂ ਇਹਨੂੰ ਨਿਰਾਸ਼ ਕਰਕੇ ਮੰਨ ਇਹ ਰਾਸ ਵੀ ਠੀਕ ਹਨ ਇਹ ਮਾਇਆ ਦਾ ਰਸ ਨਹੀਂ ਜਿਹੜੇ ਤੈਨੂੰ ਜਾਣ ਨਹੀਂ ਦਿੰਦੇ ਇੱਥੇ ਰਸ ਸਰੀਰ ਕੇ ਕਹ ਘਟ ਬ੍ਰਹਮ ਨਿਵਾਸ ਨਾਮ ਨਿਵਾਸ ਨਾਮ ਦਾ ਨਿਵਾਸ ਕਿੱਥੇ ਹੋਣਾ ਨਾਮ ਦਾ ਰਸ ਕਿੱਥੋਂ ਹੋਣਾ ਤੂੰ ਤਾਂ ਸਰੀਰ ਦੇ ਰਸੇ ਤੇਰੇ ਇੰਨੇ ਨੇ ਇਹ ਸਰੀਰ ਦੇ ਰਸ ਨੇ ਸਾਰੇ ਜੇ ਇਹਨਾਂ ਨੂੰ ਨਿਰਾਸ਼ ਕਰਕੇ ਮੰਨ ਲੇਗਾ ਹੋਏ ਨਿਰਾਸ਼ ਸੋ ਰਸ ਪਹਿਚਾਨੇ ਆ ਜਿੱਦਣ ਮਾਇਆ ਦੇ ਰਸਾਂ ਤੋਂ ਮੂੰਹ ਮੁੜ ਗਿਆ ਕੌੜੇ ਲੱਗਣ ਲੱਗੇ ਸੱਚ ਉਦੋਂ ਪਛਾਣ ਲੂ ਜਿੰਨਾ ਚਿਰ ਮਾਇਆ ਦੇ ਰਸ ਕੋਟ ਇਹ ਨਹੀਂ ਹੈ ਵੀ ਮਾਇਆ ਇਹ ਰਸ ਪਹਿਲਾਂ ਮਿੱਠਾ ਲੱਗੇ ਤੇ ਦੂਏ ਫਿਰ ਕੋਟ ਲੱਗਣੀ ਗੱਲ ਗਲਤ ਹੈ ਅਸੀਂ ਇਹ ਕੀਤਾ ਵੀ ਇਹ ਰਸ ਪਹਿਲਾਂ ਮਿੱਠਾ ਲੱਗ ਜਾਵੇ ਉਹ ਆਪੇ ਛੁੱਟ ਜਾਣ ਗੱਲ ਗਲਤ ਹੈ ਬਿਲਕੁਲ ਉਹ ਪਹਿਲਾਂ ਤਿਆਗਣੇ ਪੈਣਗੇ ਕੋੜੇ ਉਹ ਜਦੋਂ ਕੋੜੇ ਲੱਗਣ ਲੱਗਦੇ ਉਦੋਂ ਮਿੱਠਾ ਲੱਗੂ ਵਰਨਾ ਮਿੱਠਾ ਲੱਗਣਾ ਹੀ ਨਹੀਂ ਤੇ ਇਹ ਗੱਲ ਹੈ ਸ਼ਰਤ ਇਹ ਹੈ ਪ੍ਰੈਕਟੀਕਲ ਦਵਾਈ ਹੋਈ ਹੈ ਗੱਲ ਇਹ ਇਹ ਪ੍ਰੈਕਟੀਕਲ ਦਵਾਈ ਹੋਈ ਹੈ ਵੀ ਐ ਤਬਦੀਲੀ ਹੋਈ ਹੈ ਮੇਰੇ ਅੰਦਰ ਪਹਿਲਾਂ ਮੈਨੂੰ ਇਹ ਕੌੜੇ ਲੱਗੇ ਨੇ ਜੇ ਕੌੜੇ ਨਾ ਲੱਗਦੇ ਕਬੀਰ ਨੂੰ ਜਦੋਂ ਕਹਿੰਦੇ ਤੇ ਰਿੱਧੀਆਂ ਸਿੱਧੀਆਂ ਨੇ ਮੰਨ ਨਾ ਲੈਂਦਾ ਲੈ ਨਾ ਲੈਂਦਾ ਰਿੱਧੀਆਂ ਸਿੱਧੀਆਂ ਨਾਮ ਦੇ ਬਦਲੇ ਜਿਹੜਾ ਅੜ ਜੂਗਾ ਵੀ ਨਾਮ ਹੀ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਉਹਨੂੰ ਇਨਾਮ ਮਿਲਦਾ ਸੰਤੋਖੀਆਂ ਨੂੰ ਮਿਲਦਾ ਸੱਚ ਮਿਲਿਆ ਸੰਤੋਖੀਆਂ ਸੋਫੀਆਂ ਸੋਫੀਆਂ ਸੋਫੀਆਂ ਵੀ ਸੰਤੋਖੀ ਜਿਹਨ ਸੱਚੋ ਸੱਚ ਆਇਆ ਉਹਨੇ ਬੰਦੇ ਪੈਰ ਨਾ ਰੱਖਿਆ ਉਹਨ ਕਰ ਸੂਕਰੇ ਤੇ ਧਰਮ ਕਮਾਇਆ ਸੰਤੋਖੀ ਨਹੀਂ ਸੱਚ ਜੀ ਹੋਣਾ ਹਾਂ ਸੋਫੀ ਦੇ ਅਰਥ ਤੇ ਸੰਤੋਖੀ ਸੰਤੋਖੀ ਮਾਇਆ ਬੇਟਾ ਹੈ ਬੇਟਾ ਨਸ਼ਾ ਹੈ ਉਹ ਬੇਟਾ ਨਸ਼ਾ ਹੈ ਮਾਇਆ ਦੇ ਨਸ਼ੇ ਤੋਂ ਪਰੇ ਮਦ ਹਾਂ ਮਾਇਆ ਮਦ ਹੈ ਦੁਰਮਤ ਮਦ ਹੈ ਜਿਹੜਾ ਇਹਦੇ ਨਸ਼ੇ ਤੋਂ ਪਰੇ ਹੋ ਗਿਆ ਤਾਂ ਦੂਆ ਨਸ਼ਾ ਛੱਡਦਾ ਇਹ ਰਸ ਛੱਡੇ ਉਹ ਰਸ ਆਵਾ ਉਹ ਇਹ ਰਸ ਪਹਿਲਾਂ ਛੱਡ ਕੇ ਤਾਂ ਉਹ ਰਸ ਹੁੰਦਾ ਇਹ ਰਸ ਛੱਡੇ ਅਸੀਂ ਕਹਿੰਦਾ ਨਾਮ ਦਾ ਰਸ ਇਹ ਛਡਾ ਲੂ ਇਹ ਗੱਲ ਗਲਤ ਹੈ ਬਿਲਕੁਲ ਇਹ ਨਹੀਂ ਹੋਣਾ ਹੋਣਾ ਹੀ ਨਹੀਂ ਹੈ ਤਿਆਗ ਪਹਿਲਾਂ ਜੋ ਅੰਦਰ ਹੈ ਭਾਂਡੇ ਚ ਉਹਦਾ ਡੋਲਣਾ ਪਹਿਲਾਂ ਧੋਣਾ ਪਹਿਲਾਂ ਭਾਂਡਾ ਫੇਰ ਪੈਣਾ ਕੁਝ ਹੁਣ ਅਸੀਂ ਕਹਿੰਦੇ ਉਹਦਾ ਜਪਾ ਦੋ ਡੁੱਲ ਜੂਗਾ ਕਿਵੇਂ ਇੱਥੇ ਖੜੀ ਹੈ ਗੱਲ ਇਹ ਪੂਰੀ ਗੱਲ ਹੈ ਕਬੀਰ ਦੀ ਇਹਦੇ ਵਿੱਚ ਤਾਂ ਸ਼ੁਰੂ ਕੀਤੀ ਹੈ ਇਸ ਬਾਣੀ ਦੀ ਪੂਰੀ ਰਾਜਾ ਰਾਮ ਦੀ ਕਹਾਣੀ ਹੈ ਜੇ ਇਹਨੂੰ ਬਰੀਕੀ ਨਾਲ ਸਮਝ ਲਈਏ ਸਾਰੀ ਗੁਰਬਾਣੀ ਜਿੰਨੀ ਮਤਲਬ ਹੈ ਗੁਰਬਾਤਾ ਹੈ ਸਮਝ ਲਓ ਪੂਰੀ ਗੁਰਬਾਤਾ ਹੈ ਵਿੱਚ ਪੂਰੀ ਕੋਈ ਹੋਰ ਬਾਣੀ ਪੜਨ ਦੀ ਲੋੜ ਨਹੀਂ ਬਾਣੀ ਸਿਰਫ ਉਹ ਪੜ੍ਹਨੀ ਹੈ ਕਿ ਇਹਨੂੰ ਸਰਟੀਫਾਈ ਕਰਨ ਵਾਸਤੇ ਵੀ ਹਾਂ ਗੱਲ ਇਹਦੇ ਅਰਥ ਅਸੀਂ ਉਲਟਾ ਨਹੀਂ ਕਰ ਲੈ ਜੇ ਨਹੀਂ ਸਮਝ ਆਉਂਦੀ ਇਹ ਗੁਰਬਾਣੀ ਇਹਨੂੰ ਕਲੈਰੀਫਾਈ ਕਰ ਰਹੀ ਹੈ ਹੋਰ ਵਿਆਖਿਆ ਕਰਦੀ ਇਸ ਗੱਲ ਦੀ ਇਹ ਤੇ ਮੋਹਰੇ ਲਾ ਰਹੀ ਹੈ ਗੁਰਬਾਣੀ ਇਹ ਉਲਟਾ ਅਰਥ ਕਰਨ ਤੋਂ ਰੋਕ ਰਹੀ ਹੈ ਫਿਰ ਜੀ ਅਰਥ ਐ ਬਣਦੇ ਨੇ ਨਹੀਂ ਬਣਦੇ ਪੱਕਾ ਦੀ ਬਾਣੀ ਔਖੀ ਹੈ ਨਾ ਉਦੋਂ ਸੌਖੀ ਗੁਰੂ ਦੀ ਬਾਣੀ ਇੱਕ ਦੂਏ ਦੀ ਬਾਣੀ ਨੂੰ ਵਿਆਖਿਆ ਕੀਤੀ ਹੈ ਉਦੋਂ ਸੌਖੀ ਗੁਰੂ ਅਮਰਦਾਸ ਦੀ ਬਾਣੀ ਹੈ ਅੰਗਦ ਦੀ ਬਾਣੀ ਹੈ ਉਦੋਂ ਸੌਖੀ ਗੁਰੂ ਰਾਮਦਾਸ ਦੀ ਬਾਣੀ ਹੈ ਉਦੋਂ ਸੌਖੀ ਪੰਜ ਪਾਸ਼ਾ ਦੀ ਬਾਣੀ ਹੈ ਸਾਰਿਆਂ ਨੂੰ ਸੌਖੀ ਦਸੋਂ ਪਾਸ਼ਾ ਦੀ ਬਾਣੀ ਸਾਰਿਆਂ ਨੂੰ ਸੌਖੀ ਸਾਦੀ ਬੋਲੀ ਚ ਸਾਦੀ ਗੱਲ ਕਹਿੰਦੇ ਜੋ ਬਾਬਰ ਹੈ ਬਾਬਰ ਦੀ ਵਿਆਖਿਆ ਨਹੀਂ ਹੋਈ ਇੱਥੇ ਗੁਰਬਾਣੀ ਗੁਰਬਾਣੀ ਬਾਬਰ ਦੀ ਵਿਆਖਿਆ ਉਹਨੇ ਕਹਾ ਬਾਬਰ ਬਾਣੀ ਫਿਰ ਗਈ ਕੋਈ ਨਾ ਰੋਟੀ ਖਾਏ ਬਾਬਰ ਦੀ ਵਿਆਖਿਆ ਨਹੀਂ ਬਾਬਰ ਕੋਲ ਉਹਨਾਂ ਨੇ ਬਾਬਰ ਉਹ ਲੈ ਲਿਆ ਦਸਮ ਬਾਸ਼ਾ ਨੇ ਕਿਹਾ ਬਾਬਰ ਕੌਣ ਹੁੰਦਾ ਬਾਬੇ ਤੇ ਬਾਬਰ ਕੇ ਦਊ ਇੱਕ ਬਾਬੇ ਕਹਿੰਦੇ ਇੱਕ ਬਾਬਰ ਕਹਿੰਦੇ ਬਾਬੇ ਦੇ ਕੌਣ ਨੇ ਜਿਹਨਾਂ ਦਾ ਸੁਭਾਅ ਸਚਿਆਰੇ ਨੇ ਜਿਹੜੇ ਬਾਬਰ ਕੇ ਬਾਬੇ ਕੇ ਸਚਿਆਰੇ ਨੇ ਬਾਬਰ ਕੇ ਕੂੜਿਆਰੇ ਨੇ ਮਨ ਦੇ ਲੈਵਲ ਤੇ ਅਸੀਂ ਕੂੜਿਆਰੇ ਚਿੱਤ ਦੇ ਲੈਵਲ ਤੇ ਸਚਿਆਰੇ ਅੰਤਰਾਤਮਾ ਜਿਹੜੀ ਸਾਡੀ ਸਾਰਿਆਂ ਦੀ ਉਹ ਸਚਿਆਰੀ ਹੈ ਮਨ ਸਾਰੇ ਕੂੜਿਆਰੇ ਨੇ ਮਾਇਆ ਚ ਫਸੇ ਬਸ ਜੇ ਮਨ ਦੀ ਗੱਲ ਹੈ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੂ ਹੁਕਮ ਨਾ ਬੜੇ ਦੇ ਦੋ ਹੁਕਮ ਦੇ ਬਿਨਾ ਦੋ ਨਹੀਂ ਹੋਏ ਆਪ ਕਰੇ ਪਰਮੇਸ਼ਰ ਸੂ ਦੋ ਇਸੇ ਕਰਤੇ ਜਿਹੜਾ ਬਲੀਨਤਾ ਦੀ ਇੱਕ ਪਾਸੇ ਕਰਤੀ ਸ਼ੁੱਧਤਾ ਇੱਕ ਪਾਸੇ ਰੱਖੀ ਮਨ ਬਲੀਨ ਸੀ ਇੱਕ ਪਾਸੇ ਖੜ ਦਿੱਤਾ ਮਨੇ ਸ਼ੁੱਧ ਕਰਨਾ ਦੂਆ ਨਹੀਂ ਸ਼ੁੱਧ ਕਰਨਾ ਦੂਆ ਪਹਿਲਾਂ ਹੀ ਸ਼ੁੱਧ ਹੈ ਬਲੀ ਨੇ ਇੱਕ ਪਾਸੇ ਕੱਢਿਆ ਹੈ ਮਨ ਜਿਹੜਾ ਹੈ ਇਹ ਬਾਬਰ ਦਾ ਇਹ ਰਸ ਛੱਡ ਬਾਬੇ ਕੇ ਕੋਈ ਦਾਨ ਨਾ ਦੇ ਹੈ ਤਾਂ ਤੇ ਗਏ ਬਾਬਰ ਕੇ ਲੈ ਇਹਦਾ ਕੀ ਮਤਲਬ ਹੈ ਜਿਹੜੇ ਤਨਮਨ ਮਨ ਤਨ ਗੁਰ ਕੋ ਨਹੀਂ ਨਾ ਸੋਪਦੇ ਤਨਮਨ ਤਨ ਸਭ ਸੌਂਪ ਹੁਕਮ ਮੰਨਿਆ ਜਿਹੜਾ ਇਹ ਕੰਮ ਨਹੀਂ ਕਰਦੇ ਉਹਨਾਂ ਦਾ ਤਨ ਤਨ ਬਾਬਰ ਕੇ ਜਮ ਲੈ ਲੈਂਦਾ ਲੈਂਦਾ ਜਿਹੜੇ ਆਪ ਮੰਨ ਕਬੂਲ ਨਹੀਂ ਕਰਦੇ ਉਹਨੂੰ ਜਮ ਮਾਰ ਦਿੰਦਾ ਬਾਬਰ ਕੇ ਜਮ ਜਿਹੜਾ ਹੈ ਨਾ ਜਮ ਬਾਬਰ ਹੈ ਜਮ ਜਮ ਜਾਗਾਤੀ ਲੁੱਟਾ ਹੈ ਇਹ ਜਿਹੜਾ ਮਨ ਹੈ ਇਹ ਯਮਨਾ ਯਮਨਾ ਦੇ ਵਿੱਚ ਰਹਿਣ ਵਾਲਾ ਹੈ ਕ੍ਰਿਸ਼ਨ ਯਮਨਾ ਦੇ ਕੰਢੇ ਰਹਿਣ ਵਾਲਾ ਹੈ ਗੰਗਾ ਨਾਲ ਰਾਮ ਜੋੜਿਆ ਹੋਇਆ ਤਾਂ ਹੀ ਉਹਦਾ ਮਾਰਗ ਹੈ ਉਲਟੀ ਗੰਗਾ ਯਮਨ ਬਣਾਈ ਇਹ ਯਮਨਾ ਜਿਹੜੀ ਹੈ ਸਾਡੀ ਆਪਣੀ ਸੋਚ ਹੈ ਨਾ ਇਹ ਯਮਨ ਇਹਦੇ ਵਿੱਚ ਸਾਡਾ ਕਾਲ ਹੈ ਲੁਕਿਆ ਹੋਇਆ ਆਪਣੀ ਸੋਚ ਵਿੱਚ ਇਹ ਰਸ ਛੱਡੇ ਉਹ ਰਸ ਆਵਾ ਉਹ ਰਸ ਸੰਸਾਰੀ ਰਸ ਛੱਡ ਦਿੱਤੇ ਨਾਮ ਦਾ ਰਸ ਫੇਰ ਆਉਂਦਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਜਦੋਂ ਰਸ ਦੀ ਘੁੱਟ ਅੰਦਰ ਗਈ ਫਿਰ ਇਹ ਉਹੀ ਨਹੀਂ ਚੰਗੇ ਲੱਗਦੇ ਪਹਿਲਾਂ ਤਾਂ ਛੱਡਣੇ ਪੈਂਦੇ ਨੇ ਪਹਿਲਾਂ ਪਰਹੇਜ਼ ਕਰਨਾ ਪੈਂਦਾ ਫਿਰ ਚੰਗੇ ਨਹੀਂ ਲੱਗਦੇ ਚੰਗੇ ਜਦ ਨਹੀਂ ਲੱਗਦੇ ਜਦੋਂ ਰਸ ਆ ਜਾਂਦਾ ਹੈ ਉਹ ਤੇ ਪਹਿਲਾਂ ਪਹਿਲਾਂ ਛੱਡਣੇ ਪੈਂਦੇ ਨੇ ਕੁਝ ਦੇਰ ਵਾਸਤੇ ਜਦ ਕੋ ਨਸ਼ਾ ਛੱਡਦਾ ਔਖਾ ਹੁੰਦਾ ਜੇ ਛੁੱਟ ਜਾਂਦਾ ਫਿਰ ਔਖਾ ਹੋ ਜਾਂਦਾ ਪਹਿਲਾਂ ਪਹਿਲਾਂ ਤਾਂ ਔਖਾ ਹੁੰਦਾ ਹੀ ਹੈ ਛੱਡਣਾ